ਜਿਹੜੇ ਸਿੱਖ ਨੇ ਗੁਰਦਾਰੇ ਉਹਨਾਂ ਦੇ ਨੇ ਜਿਹੜੇ ਗੈਰ ਸਿੱਖ ਨੇ ਉਹਨਾਂ ਦੇ ਗੁਰਦਾਰੇ ਕਿਵੇਂ ਨੇ ਕਿਸੇ ਮੁਲਕ ਤੇ ਕੋਈ ਕਬਜ਼ਾ ਕਰ ਲਵੇ ਕਿਵੇਂ ਉਹਦਾ ਕਬਜ਼ਾ ਹੋ ਜੂਗਾ ਵਿਰੋਧੀਆਂ ਦਾ ਕਬਜ਼ਾ ਕਿਵੇਂ ਹੋ ਜੂਗਾ ਜਾਂ ਤਾਂ ਠੀਕ ਹੋਣਗੇ ਨਹੀਂ ਗੁਰਦਾਰੇ ਛੱਡ ਕੇ ਬਾਹਰ ਜਾਣਗੇ ਟੋਬੀ ਦੇ ਕੁੱਤੇ ਬੋਲੋ ਕਰਦੇ ਨਾ ਕੱਢਦੇ ਕਿਸੇ ਪਾਸੇ ਵੀ ਨਹੀਂ ਰਹਿਣਾ ਉਹ ਆ ਜਾਣਗੇ ਗੁਰਦਾਰੇ ਜਿਹਨਾਂ ਨੂੰ ਕੋਈ ਨਹੀਂ ਪੁੱਛਦਾ ਜਿਹੜੇ ਹਾਸ਼ੀਏ ਤੇ ਬੈਠੇ ਨੇ ਉਹਨਾਂ ਨੂੰ ਚੜਾਵੇ ਦੀ ਲੋੜ ਨਹੀਂ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਉਹਨਾਂ ਕਿਹੜਾ ਤਨਖਾਹ ਲੈਣੀ ਹੈ ਉਹ ਝਾੜੂ ਆਪ ਬਾਲ ਲਿਆ ਕਰਨਗੇ ਰੋਟੀਆਂ ਆਪ ਪਕਾ ਲਿਆ ਕਰਨਗੇ ਉਹਨਾਂ ਕੀ ਕਰਨਾ ਪੈਸਾ ਉਹਨੇ ਤਨਖਾਹ ਜੜੀ ਨਹੀਂ ਕਿਸੇ ਨੂੰ ਤਨਖਾਹ ਲੈਣੀ ਨਹੀਂ ਆਪ ਐਸੀ ਸੰਗਤ ਬਥੇਰੀ ਹੈ ਨਿਕਲੇ ਹੋਊਗੀ ਉਹਨਾਂ ਨੂੰ ਵੰਡ ਕਾਉਣ ਦਿੰਦਾ ਹਾਲ ਤਾਂ ਚੋਰਾਂ ਦਾ ਰਾਜ ਹੈ ਡਾਕੂਆਂ ਦਾ ਰਾਜ ਹੈ ਬਥੇਰੇ ਨੇ ਐਸੇ ਹਾਈ ਲੈਵਲ ਦੇ ਆਦਮੀ ਬਹੁਤ ਨਹੀਂ ਜਿਹਨਾਂ ਦੀ ਬਹੁਤ ਬਹੁਤ ਤਨਖਾਹ ਹੈ ਜਿਹਨਾਂ ਕੋਲ ਬਹੁਤ ਪੈਸਾ ਹੈ ਬੜੇ ਬੜੇ ਅਹੁਦਿਆਂ ਤੇ ਰਹੇ ਨੇ ਉਹ ਵੀ ਸੇਵਾ ਕਰਨ ਨੂੰ ਤਿਆਰ ਨੇ ਇੱਥੇ ਆ ਕੇ ਹੱਥੀ ਫ੍ਰੀ ਸੰਗਤ ਦੇ ਬਥੇਰਾ ਕੁਝ ਪਿਆ ਪਰ ਉਹ ਨੇੜੇ ਕੌਣ ਲੋੜ ਦਿੰਦਾ ਜੀ ਅਜੇ ਤਾਂ ਬੋਰਡ ਰਾਜ ਗੁੰਡਾ ਰਾਜ ਹੁੰਦਾ ਹੁਣ ਕਹਿ ਦੇ ਨੇ ਬੋਰਡ ਰਾਜ ਹੁਣ ਇਲੈਕਸ਼ਨ ਹੋਣਾ ਜਿੰਨੇ ਬਾਹੂਬਲੀਏ ਨੇ ਆਪੇ ਜਿੱਤੇ ਨੇ ਜਿਹੜੇ ਬੈਠੇ ਜਿੱਤ ਜਾਂਦੇ ਨੇ ਗੁੰਡਾ ਰਾਜ ਹੋ ਗਿਆ ਨਾ ਇਹ ਵੀ ਇੱਥੇ ਵੀ ਇਹੀ ਗੱਲ ਜਿੱਥੇ ਵੋਟ ਰਾਜ ਹੋ ਗੁੰਡਾ ਰਾਜ ਹੋ ਵੋਟ ਰਾਜ ਹੈ ਤਾਂ ਦਹਿਸ਼ਤ ਰਾਜ ਹੈ ਉਹ ਤਾਂ ਜਮ ਨਹੀਂ ਹੈ ਸੱਚ ਸਮਝੋ ਪ੍ਰਗਟ ਹੋ ਗਿਆ ਗੁਰਬਾਣੀ ਦੀ ਸਮਝ ਨਾਲ ਸੱਚ ਪ੍ਰਗਟ ਹੋਣਾ ਗੁਰਬਾਣੀ ਦੀ ਸਮਝ ਜਦ ਆਉਂਦੀ ਹੈ ਨਾ ਬਹੁਤ ਬੜੀ ਕ੍ਰਾਂਤੀ ਆ ਜਾਂਦੀ ਹੈ ਮਾਰਕਸ ਨੇ ਇੱਕ ਕਿਤਾਬ ਲਿਖਤੀ ਸੀ ਕੁਝ ਥਿਊਰੀ ਲਿਖਤੀ ਸੀ ਵਿਚਾਰਧਾਰਾ ਦੇਤੀ ਸੀ ਵਰਲਡ ਪਲਟ ਗਈ ਸੀ ਗੁਰਬਾਣੀ ਜੰਨੀ ਸ਼ਕਤੀ ਹੈ ਜਿਹਦੇ ਨੇ ਪ੍ਰਗਟ ਹੋਣਾ ਕ੍ਰਾਂਤੀ ਲੈ ਲੈਣੀ ਸਾਰੀ ਵਰਲਡ ਵਿੱਚ ਇਹ ਸੱਚ ਹੈ ਹਾਲਾਂਕਿ ਮਾਰਕਸ ਦਾ ਕੋਈ ਸੱਚ ਬਹੁਤਾ ਬੜਾ ਸੱਚ ਨਹੀਂ ਸੀ ਉਹ ਫਿਰ ਵੀ ਉਸ ਵੇਲੇ ਜੋ ਹੋ ਰਿਹਾ ਸੀ ਉਹ ਅਤਿਅੰਤ ਦੁਖਦਾਈ ਸੀ ਗਰੀਬ ਦੇ ਹੱਕ ਦੀ ਗੱਲ ਕੀਤੀ ਇਹ ਵੀ ਗਰੀਬ ਦੇ ਹੱਕ ਦੀ ਗੱਲ ਕਰਦੀ ਗੁਰੂ ਦੀ ਗੋਲ ਗਰੀਬ ਦਾ ਕੋ ਇਹ ਤਾਂ ਗੁਰੂ ਦੀ ਗੋਲ ਅਮੀਰ ਦੀ ਜੇਬ ਹੁਣ ਕੀ ਹੋਇਆ ਗੁਰੂ ਦੀ ਗੋਲ ਦਾ ਅਮੀਰ ਦੀ ਜੇਬ ਗੁਰੂ ਅਮੀਰ ਦੀ ਜੇਬ ਸੀ ਗੁਰੂ ਦਾ ਗੁਰੂ ਗਰੀਬ ਦਾ ਮੂੰਹ ਗੁਰੂ ਦੀ ਗੋਲ ਉਲਟਾ ਕਰਤਾ ਨਾ ਅਮੀਰ ਦੀ ਜੇ ਵਿਚਾਰ ਰਹੀ ਹੈ ਗੁਰੂ ਦੀ ਗੋਲ ਜੇ ਨਹੀਂ ਇਹ ਦੱਸੋ ਜਾਂ ਤਾਂ ਸਾਬਤ ਕਰਨ ਵੀ ਹੈ ਨਹੀਂ ਜੇ ਹੈ ਫਿਰ ਇਹਨੂੰ ਬਦਲੋ ਜਪ ਕੀ ਹੁੰਦਾ ਜਦੋਂ ਸੱਚੀ ਮਤ ਪ੍ਰਗਟ ਹੁੰਦੀ ਹੈ ਝੂਠੀਆਂ ਮਤਾਂ ਦੇ ਵਿੱਚ ਜਪ ਆਪਣੇ ਆਪਣੇ ਹੁੰਦੇ ਨੇ ਅਸੰਖ ਜਪ ਨੇ ਅਸੰਖ ਜਪ ਅਸੰਖ ਮਤਾਂ ਨੇ ਜਿੰਨੇ ਮਤਾਂ ਨੇ ਆਪਣਾ ਆਪਣਾ ਜਪ ਹੈ ਪਰ ਗੁਰਮਤ ਨੇ ਇੱਕ ਜਪ ਦੱਸਿਆ ਜਿਹੜਾ ਦਰਗਾਹ 'ਚ ਪ੍ਰਵਾਨ ਉਹ ਕੀ ਹੈ ਅਜਪਾ ਜਪ ਹੈ ਇਹਨਾਂ ਮਤਾਂ ਵਰਗਾ ਜਪ ਹੈ ਉਹ ਨਹੀਂ ਹੋ ਸਾਰੀਆਂ ਵਰਗਾ ਇੱਕ ਗੱਲ ਜਪਾ ਜਾਪ ਹੈ ਨਾ ਜਪਿਆ ਨਹੀਂ ਜਿਹੜਾ ਜਾਂਦਾ ਉਹ ਜਪਾ ਹੈ ਜਿਹੜਾ ਜਪ ਜਪਿਆ ਹੀ ਨਹੀਂ ਜਾਂਦਾ ਉਹ ਜਪਾ ਹੈ ਇੱਕ ਤਾਂ ਇਹ ਹੋ ਗਈ ਗੱਲ ਉਹ ਜਪਾ ਨੂੰ ਵੱਖਰੀ ਗੱਲ ਹੋ ਗਈ ਨਾ ਦੂਜੀ ਗੱਲ ਇਹ ਹੋ ਗਈ ਆਪੇ ਜਪੋ ਆਪਣਾ ਜਾਪ ਕਿਸੇ ਪ੍ਰਮਾਤਮਾ ਰੱਬ ਦਾ ਜਾਪ ਨਹੀਂ ਹੈ ਕਿਸੇ ਦੇਵੀ ਦੇਵਤੇ ਦਾ ਜਾਪ ਨਹੀਂ ਹੈ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਪ ਨਹੀਂ ਹੈ ਜਪ ਨਹੀਂ ਹੈ ਉਹ ਉਹ ਜਪ ਕੀ ਹੈ ਆਪਣੇ ਆਪ ਨੂੰ ਜਾਣਨ ਵਾਸਤੇ ਆਪਣੇ ਆਪ ਦੀ ਚਿੰਤਨ ਆਤਮ ਚਿੰਤਨ ਜਪ ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਪੰਕਤੀ ਹੋਰ ਆ ਗਈ ਸਾਡੇ ਕੋਲ ਅਸੀਂ ਸਾਬਤ ਕਰਨਾ ਵੀ ਜੋ ਕੁਝ ਅਸੀਂ ਜਿਹੜੀ ਖੋਜ ਕੀਤੀ ਹੈ ਕੀ ਖੋਜ ਸਹੀ ਹੈ ਜਾਂ ਇਹ ਖੋਜ ਗਲਤ ਹੈ ਕੀ ਇਹ ਖੋਜ ਗੁਰਬਾਣੀ ਅਨੁਸਾਰ ਹੈ ਜਾਂ ਨਹੀਂ ਹੈ ਕੱਲੀ ਜਪਦੀ ਉਹ ਖੋਜ ਸਭ ਪਹਿਲਾਂ ਇਹ ਕਰਨੀ ਤਾਂ ਗਾਹਾਂ ਸਟੈਪ ਲੈਣ ਉਹ ਲੱਗ ਜਾਣ ਦੋ ਦਿਨ ਫਿਰ ਕੀ ਫਰਕ ਪੈ ਜਿਹੜੀ ਗੱਲ ਨੂੰ ਕੋਈ ਚੈਲੰਜ ਨਾ ਕਰ ਸਕੇ ਕਿਉਂਕਿ ਇਹ ਆਉਣਾ ਪਲਟਾ ਇੱਕ ਅੱਧੀ ਗੱਲ ਕਹੇ ਤੇ ਨਹੀਂ ਗੱਲ ਬਣਨੀ ਸਾਰੇ ਗੁਰਬਾਣੀ ਚੋਂ ਜਿੰਨੇ ਮੈਕਸਿਮਮ ਉਦਾਹਰਣਾਂ ਦੇ ਕੇ ਸਾਬਤ ਕਰਦਾ ਵੀ ਇਹੀ ਜਪ ਹੈ ਉਸ ਐਂਗਲ ਤੋਂ ਵੀ ਦੱਸਦਾ ਆਪੇ ਆਪਣੇ ਜਪੋ ਆਪਣੇ ਜਾਪ ਇਸ ਐਂਗਲ ਤੋਂ ਵੀ ਦੱਸਦਾ ਅਜਪਾ ਜਾਪ ਉਸ ਐਂਗਲ ਤੋਂ ਵੀ ਦੱਸਦਾ ਖੋਜ ਖੋਜ ਕੀ ਹੈ ਗੁਰਮੁਖੀ ਢੂੰਡ ਢੰਡੇਂਦੇ ਆ ਹਰ ਸੱਜਣ ਲਿੱਤਾ ਰਾਮ ਹੋ ਜਾਵੀ ਖੋਜ ਕਿਹਦੀ ਕਿਹਦੀ ਹੈ ਉਹ ਤੇ ਹਰ ਸੱਜਣ ਦੀ ਖੋਜ ਆ ਗਈ ਸੱਜਣ ਕੌਣ ਹੁੰਦਾ ਚੱਲਦਿਆਂ ਨਾਲ ਚੱਲਣ ਅੰਦਰ ਵਾਲਾ ਸੱਜਣ ਬਾਹਰ ਵਾਲਾ ਸੱਜਣ ਨਹੀਂ ਹੈ ਬਾਹਰ ਵਾਲੇ ਵੈਰ ਵਿਰੋਧ ਤੇਰ ਮੇਰ ਹੁੰਦੀ ਹੈ ਮਨ 'ਚ ਤੇਰ ਮੇਰ ਹੁੰਦੀ ਹੈ ਮਨ ਨੇ ਸੱਜਣ ਬਣ ਲਿਆ ਚਿੱਤ ਸੱਜਣ ਉਹ ਜਿਹੜਾ ਅੰਦਰਲਾ ਸੱਜਣ ਆਤਮ ਚੀਨ ਪ੍ਰਾਤਮ ਚੀਨੋ ਪਹਿਲਾਂ ਤਾਂ ਮਨ ਨੂੰ ਖੋਜਣਾ ਇਸ ਮਨ ਕੋ ਕੋਈ ਖੋਜੋ ਭਾਈ ਆਗੇ ਨਾ ਖੋਜੋ ਭਾਈ ਪਹਿਲਾਂ ਮਨ ਖੋਜਿਆ ਆਤਮ ਆਤਮ ਨੂੰ ਕਹਿੰਦੇ ਜਿਹੜੇ ਆਤਮਾ ਕਿਸੇ ਹੋਰ ਚੀਜ਼ ਨੂੰ ਕਹਿੰਦੇ ਨੇ ਗਲਤ ਕਹਿੰਦੇ ਨੇ ਅਸਲ ਜੋ ਪ੍ਰਾਤਮਾ ਨੂੰ ਆਤਮਾ ਕਹਿੰਦੇ ਨੇ ਪ੍ਰਾਤਮਾ ਉਹਨਾਂ ਦੇ ਹੈ ਹੀ ਨਹੀਂ ਮਨ ਨੂੰ ਮਨ ਕਹਿੰਦੇ ਨੇ ਉਹ ਦੂਜੇ ਮਤਾਂ ਵਾਲੇ ਨੇ ਗੁਰਬਾਣੀ ਨੇ ਇਹ ਗੱਲ ਵੀ ਕਰੈਕਟ ਕੀਤੀ ਹੈ ਸੋਧ ਕੀਤੀ ਹੈ ਉਹਨਾਂ ਨੂੰ ਪ੍ਰਾਤਮਾ ਬਾਰੇ ਪਤਾ ਹੀ ਨਹੀਂ ਹੈ ਪ੍ਰਾਤਮਾ ਹੈ ਹੀ ਨਹੀਂ ਉਹਨਾਂ ਦੇ ਗ੍ਰੰਥਾਂ 'ਚ ਪ੍ਰਾਤਮਾ ਨੋਦੀ ਕੋਈ ਚੀਜ਼ ਨਹੀਂ ਆਤਮ ਚੀਨ ਪ੍ਰਾਤਮ ਚੀਨੋ ਦੋ ਅੱਧੇ ਅੱਧੇ ਨਾ ਆਤਮਾ ਵੀ ਅੱਧੀ ਵੀ ਅੱਧਾ ਤਾਂ ਜੋੜ ਕੇ ਹੀ ਕੋਣ ਨਾ ਤਾਂ ਇੱਕ ਦੀ ਖੋਜ ਪੂਰਨ ਹੋਣੀ ਹੈ ਪਹਿਲਾਂ ਆਤਮਾ ਦੇ ਨੂੰ ਚੀਨੋ ਮਨ ਨੂੰ ਚੀਨੋ ਫਿਰ ਚਿੱਤ ਨੂੰ ਚੀਨੋ ਦੋ ਅੱਧੇ ਅੱਧੇ ਫਿਰ ਕੀ ਕਰੋ ਨਾਨਕ ਇਹ ਵੀ ਦੀ ਹਰ ਪਜੋ ਇੱਕ ਮਨ ਹੋਏ ਇੱਕ ਫਿਰ ਚਿੱਤਰ ਮਨ ਨੂੰ ਇਕੱਠੇ ਕਰਕੇ ਇੱਕ ਹੋ ਕੇ ਫਿਰ ਜੁੜੋ ਫਿਰ ਧਿਆਨ ਧਰੋ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੇ ਜਗ ਛਾਇ ਫਿਰ ਧਿਆਨ ਕਰਨ ਮਾਇਆ ਧਿਆਨ ਮਨ ਦਾ ਜਿੰਨਾ ਜਰ ਮਾਇਆ ਧਿਆਨ ਉਧਰ ਧਿਆਨ ਨਹੀਂ ਜਾ ਸਕਦਾ ਪਹਿਲਾ ਮਨ ਚੋਂ ਮਾਇਆ ਚੋਂ ਧਿਆਨ ਹਟਾਉਣਾ ਪਹਿਲੀ ਸਟੇਜ ਹੈ ਪਹਿਲੀ ਸਟੇਜ ਬਹੁਤਾ ਗਿਆਨ ਮਨ ਮਨ ਨੂੰ ਮਾਇਆ ਚੋਂ ਕੱਢਣ ਵਾਸਤੇ ਮਨ ਮਾਇਆ ਦੇ ਫਦਰੇ ਹੋ ਨਿਕਸ਼ੋ ਨਾਹੀਂ ਮੀਤ ਮਨ ਨੂੰ ਸਮਝਾਉਣ ਵਾਸਤੇ ਬਾਣੀ ਹੈ ਮਨ ਨੂੰ ਸਮਝਾਉਣ ਵਾਸਤੇ ਅਸੀਂ ਪਹਿਲਾਂ ਗਿਆਨ ਪੜਨਾ ਮਨ ਸਮਝਾਉਣ ਕਾਰਨ ਕਛੁਕ ਪੜੀਏ ਗਿਆਨ ਕਿ ਮਾਇਆ ਛੱਡ ਦੇ ਮਾਇਆ 'ਚ ਆਪਣਾ ਕੁਝ ਨਹੀਂ ਮਾਇਆ ਤਾਂ ਸਭ ਕੁਝ ਸਰੀਰ ਦਾ ਭਾਈ ਸਰੀਰ ਮਾਇਆ ਦਾ ਇਹਦੀ ਖੁਰਾਕ ਮਾਇਆ ਚੋਂ ਹੈ ਇਹਦੀਆਂ ਲੋੜਾਂ ਮਾਇਆ ਦੇ ਵਿੱਚੋਂ ਤੇਰੀ ਔਰ ਮੇਰੀ ਲੋੜ ਜਿੱਤ ਕਹਿੰਦਾ ਸਰੀਰ ਮਾਇਆ ਦੇ ਵਿੱਚ ਨਹੀਂ ਹੈ ਇਸ ਕਰਕੇ ਮਾਇਆ ਦੇ ਕੰਮ ਜਿੰਨੇ ਵੀ ਤੂੰ ਕਰਦਾ ਹੈ ਸੋਚਦਾ ਇਹ ਅਵਰ ਕਾਜ ਨੇ ਅਵਰ ਕਾਜ ਤੇਰੇ ਕਿਤੇ ਨਾ ਤੇਰੇ ਦਾ ਕੰਮ ਨਹੀਂ ਇੱਥੇ ਕੋਈ ਮਾਇਆ ਇਕੱਠੇ ਕਰ ਲਈ ਨਾਲ ਨਹੀਂ ਜਾਣੀ ਪਦਾਰਥ ਇਕੱਠੇ ਕਰ ਲੈ ਨਾਲ ਨਹੀਂ ਜਾਣੇ ਸਰੀਰ ਵਾਸਤੇ ਜੁੜ ਜਾਈਦੇ ਨੇ ਮਕਾਨ ਵੀ ਚਾਹੀਦਾ ਲੋੜਾਂ ਨੇ ਸਰੀਰ ਦੀਆਂ ਲੋੜਾਂ ਅਸੀਂ ਕਹਿੰਦੇ ਵੀ ਸਰੀਰ ਦੀਆਂ ਲੋੜਾਂ ਇਹ ਦੋਹਾਂ ਦਾ ਸਰੀਰ ਦਾ ਮਨ ਦਾ ਅੱਡ ਅੱਡ ਅੱਡ ਅੱਡ ਜਿਹਾ ਨਕਸ਼ਾ ਦਿਖਾਇਆ ਨਾ ਤਾਂ ਇਹ ਮਨ ਖੋਜਿਆ ਗਿਆ ਸਰੀਰ ਤੋਂ ਵੱਖਰਾ ਕਰਕੇ ਦੇਖ ਲਿਆ ਮਨ ਨੂੰ ਅੱਡ ਸਮਝ ਲਿਆ ਸਰੀਰ ਨੂੰ ਅੱਡ ਸਮਝ ਲਿਆ ਇਹ ਖੋਜ ਇਸ ਮਨ ਕੋ ਕੋਈ ਖੋਜੋ ਭਾਈ ਪਹਿਲਾ ਮਨ ਅਰ ਸਰੀਰ ਨੂੰ ਸੀ ਕੋਈ ਸਮਝੀ ਜਾਂਦੇ ਜਦ ਅਸੀਂ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਭੁੱਖ ਦਾ ਬੋਲਦਾ ਮਨ ਹੈ ਭੁੱਖ ਸਰੀਰ ਨੂੰ ਲੱਗੀ ਹੋਈ ਹੈ ਭੁੱਖ ਦੀ ਕਿਉਂ ਦੇ ਸਰੀਰ 'ਚ ਮਹਿਸੂਸ ਮਨ ਨੂੰ ਹੁੰਦੀ ਹੈ ਬਸ ਇੰਨਾ ਫਰਕ ਹੈ ਪਹਿਲਾਂ ਫਿਰ ਇਦਾਂ ਨਹੀਂ ਕਹਿੰਦਾ ਅਸਲ 'ਚ ਭੁੱਖ ਨਹੀਂ ਹੈ ਲੋੜ ਹੈ ਲੋੜ ਅਨਸਾਰ ਖਾ ਕੇ ਖਤਮ ਹੋ ਗਈ ਭੁੱਖ ਭੁੱਖ ਹੁੰਦੀ ਹੈ ਬੰਦੇ ਵਿੱਚ ਖੈਰ ਇਹ ਅਲੱਗ ਗੱਲ ਹੈ ਆਤਮਾ ਔਰ ਪ੍ਰਾਤਮ ਨੂੰ ਚੀਨ ਕੇ ਇਹ ਆਪੇ ਇੱਕ ਹੋ ਜਾਂਦਾ ਜਦ ਆਪ ਇੱਕ ਹੋ ਜਾਂਦਾ ਉਦੋਂ ਨਹੀਂ ਇੱਕ ਦਾ ਗਿਆਨ ਹੁੰਦਾ ਇੱਕ ਹੁੰਦਾ ਵੀ ਜਿੰਨਾ ਚਿਰ ਆਪ ਇੱਕ ਨਹੀਂ ਹੁੰਦਾ ਇੱਕ ਦਾ ਗਿਆਨ ਹੀ ਨਹੀਂ ਹੁੰਦਾ ਜਦੋਂ ਆਪ ਇੱਕ ਹੋ ਗਿਆ ਉਦੋਂ ਨੂੰ ਪਤਾ ਲੱਗਦਾ ਕੀ ਹੁੰਦਾ ਆਪ ਇੱਕ ਹੋ ਗਿਆ ਅਜਪਾ ਜਾਪ ਇੱਕ ਹੋਏ ਤੋਂ ਬਾਅਦ ਹੈ ਅਜਪਾ ਜਾਪ ਨਹੀਂ ਅਜਪਾ ਜਾਪ ਇੱਕ ਹੋਏ ਤੋਂ ਬਾਅਦ ਕਿਉਂ ਅਜਪਾ ਜਾਪ ਨਾਲ ਇੱਕ ਹੋਣਾ ਹੈ ਅਜਪਾ ਜਾਪ ਨਾਲ ਇੱਕ ਹੋਣਾ ਅਜਪਾ ਜਾਪ ਤਾਂ ਕਿ ਹੈ ਕਿ ਇਹ ਜਾਂ ਮਾਲਾ ਵਾਲਾ ਜਪ ਨਹੀਂ ਹੈ ਇਹ ਰਾਮ ਰਾਮ ਕਰਨ ਵਾਲਾ ਜਪ ਨਹੀਂ ਹੈ ਉਹਨੂੰ ਜਪ ਕੇ ਲੋਕਾਂ ਨੇ ਇਹ ਸ਼ਬਦ ਵਿਚਾਰ ਜਪ ਹੈ ਜੋ ਉਪਦੇਸ਼ ਦਿੱਤਾ ਇਹਨੂੰ ਸਮਝਣਾ ਇਹਨੂੰ ਬੁੱਝਣਾ ਇਹਦੇ ਵਿੱਚੋਂ ਇਹ ਜਪ ਹੈ ਸਮਝਣਾ ਉਪਦੇਸ਼ ਨੂੰ ਨਾ ਬੁੱਝਣਾ ਕੀ ਹੈ ਬੁੱਝਣਾ ਆਪਣੇ ਆਪ ਨੂੰ ਹੈ ਇਹ ਤਾਂ ਕੀ ਹੈ ਬੁੱਝਣਾ ਆਪਣੇ ਆਪ ਨੂੰ ਹੈ ਸਮਝਣਾ ਉਪਦੇਸ਼ ਹੈ ਬੁੱਝਣ ਦਾ ਆਤਮ ਗਿਆਨ ਹੈ ਬਈ ਬੁਝਣਾ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਬੁਝਣਾ ਗੁਰਾ ਇੱਕ ਦੇ ਬੁਝਾਈ ਬੁਝਾਈ ਬੁਝਣ ਚੀਜ਼ ਇੱਕੇ ਹੋਰ ਕੀ ਇੱਕੇ ਆਵੇ ਆਵੇ ਕਾ ਹੋਰ ਕਿੱਥੇ ਕਿਵੇਂ ਪਤਾ ਲੱਗਿਆ ਇਹਦੇ ਤੇ ਵੀ ਪੰਕਤੀਆਂ ਨੇ ਆਪਾਂ ਪੜ੍ਹਦੇ ਹੁੰਦੇ ਪਰਥਮੇ ਤਿਆਗੀ ਹੋਵੇ ਪ੍ਰੀਤ ਦੁਤੀਆ ਤਿਆਗੀ ਲੋਕਾਂ ਰੀਤ ਫਿਰ ਕਹਾ ਹੋਰ ਤਿਆਗਣਾ ਕੁਝ ਤ੍ਰੈਗੁਣ ਤਿਆਗ ਵੈਰੀ ਮੀਤ ਸਮਾਨੇ ਨਾ ਇਹ ਹੋਰ ਪੰਕਤੀ ਹੈ ਤ੍ਰੈਗੁਣ ਤਿਆਗ ਵੈਰੀ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਣ ਇਹ ਹੈ ਸਾਧ ਪਛਾਣਨ ਦੀ ਗੱਲ ਪ੍ਰਾਤਮਾ ਨੂੰ ਖੋਜਣ ਦੀ ਗੱਲ ਇਹ ਪ੍ਰਾਤਮਾ ਦੀ ਖੋਜ ਹੈ ਪਹਿਲਾਂ ਆਤਮ ਜੀਲ ਲਿਆ ਨਾ ਮਨ ਮਨ ਦੇਖ ਲਿਆ ਮਨ ਕੀ ਹੈ ਹੁਣ ਪ੍ਰਾਤਮਾ ਸਾਧ ਦੇਖ ਲਿਆ ਅੰਦਰ ਦਾ ਤੁਰਿਆ ਗੁਣ ਮਿਲ ਸਾਧ ਪਛਾਣੇ ਜਦ ਤੁਰਿਆ ਅਵਸਥਾ ਵਿੱਚ ਜਾਂਦਾ ਹੈ ਜਦ ਬੁੱਧ ਹੋ ਜਾਂਦੀ ਹੈ ਨਾ ਮਨ ਬੁੱਧੀ ਫੇਰ ਅੰਤਰਾਤਮਾ ਦਾ ਪਤਾ ਲੱਗਦਾ ਤੁਰਿਆ ਗੁਣ ਹੁੰਦਾ ਹਿਰਦੇ ਵਿੱਚ ਤਿੰਨਾ ਗੁਣਾਂ ਤੋਂ ਪਰੇ ਹੈ ਤੁਰਿਆ ਗੁਣ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਰਜੋ ਤਮੋ ਸਤਿ ਮਾਇਆ ਹੈ ਜਿੱਥੇ ਤੱਕ ਤਮੋ ਸਤਾ ਸਤੋ ਗੁਣ ਨੇ ਨਾ ਤਿੰਨੇ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਜਾਦੇ ਤੋਂ ਗਾਂ ਚਲੇਗਾ ਮਾਇਆ ਦਾ ਪ੍ਰਭਾਵ ਹੈ ਖਤਮ ਫਿਰ ਨਿਰਾਕਾਰ ਦਾ ਸੋਚੀ ਆ ਗਈ ਉੱਥੇ ਨਿਰਾਕਾਰ ਹੀ ਮਾਇਆ ਤੇ ਪਰੇ ਤਾਂ ਨਿਰਾਕਾਰ ਮਾਇਆ ਤੇ ਪਰੇ ਸਾਧ ਫਿਰ ਸਾਧ ਦੀ ਪਛਾਣ ਆਈ ਉਹਨਾਂ ਚਰਤਾ ਚੋਲਾ ਦੇਖ ਕੇ ਬਾਣਾ ਦੇਖ ਕੇ ਸਾਧ ਬੰਦਾ ਸੀ ਫਿਰ ਬਾਣੇ ਦਾ ਕੋਈ ਸਾਧ ਨਹੀਂ ਰਿਹਾ ਫਿਰ ਸਦੇ ਹੋਏ ਬੰਦਾ ਨੂੰ ਸਾਧ ਜਿਹੜਾ ਸਦ ਗਿਆ ਨਾ ਤੁਰਿਆ ਅਵਸਥਾ ਚਲਾ ਗਿਆ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ ਸਾਧ ਉਹ ਤੁਰਿਆ ਗੁਣ ਦੇ ਸਾਧ ਇੱਥੇ ਵੈਸੇ ਆਤਮ ਪਛਾਣ ਦੀ ਗੱਲ ਹੈ ਕਿ ਤੁਰਿਆ ਵਸਤਾ ਜਾਂ ਆਪੇ ਸਾਧ ਹੈ ਫਿਰ ਆਪ ਵੀ ਸਾਧੇ ਹੈ ਜਦ ਆਪ ਸਾਧ ਹੈ ਤਾਂ ਹੀ ਇਹਨੂੰ ਸਾਧ ਦੀ ਪਛਾਣ ਹੋਊਗੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਇਸ ਕਰਕੇ ਸਾਧ ਦੇ ਸਾਧ ਨੂੰ ਪਛਾਣ ਸਕਦਾ ਹੈ ਸੰਤ ਤੇ ਸੰਤ ਨੂੰ ਪਛਾਣ ਸਕਦਾ ਹੈ ਜਾਗਦੇ ਨੂੰ ਪਤਾ ਜਾਗਦਾ ਕੌਣ ਹੈ ਸੁੱਤੇ ਨੂੰ ਕੀ ਪਤਾ ਜਾਗਦਾ ਕੌਣ ਸੁੱਤੇ ਨੂੰ ਪਤਾ ਜਾਗਦਾ ਕੌਣ ਨਹੀਂ ਪਤਾ ਜਾਗਦੇ ਕੋ ਜਾਗਦਾ ਮਿਲੇਗਾ ਜਾਗੇ ਤੋਂ ਪਤਾ ਲੱਗੂ ਵੀ ਸੁੱਤੇ ਕਿੰਨੇ ਪਏ ਨੇ ਜਾਗਦੇ ਕਿੰਨੇ 10 ਹੁੰਦੇ ਜਾਗਦੇ ਨੇ ਹਜ਼ਾਰ ਬੰਦਾ ਸੁੱਤਾ ਪਿਆ ਇੱਕ ਬੰਦਾ 11ਵਾਂ ਹੋ ਜਾਉ ਪਿਆ ਸਾਡੇ ਦੇ ਵਿੱਚ ਜਾਗੇ ਦੇ ਬਾਅਦ ਉਹਨੂੰ ਪਤਾ ਲੱਗਿਆ ਵੀ ਜਾਗਦੇ ਐ ਸੀ ਜਦ ਮੈਂ ਸੁੱਤਾ ਪਿਆ ਸੀ ਬਾਕੀ ਐ ਸੁੱਤੇ ਪਏ ਜਿਹੜੇ ਜੋ ਸੁੱਤਾ ਪਿਆ ਸੀ ਉਹਨੂੰ ਨਾ ਸੁੱਤਿਆ ਦਾ ਨਾ ਜਾਗਦੇ ਦਾ ਦੋਹਾਂ ਦਾ ਪਤਾ ਨਹੀਂ ਗੁਰਬਾਣੀ ਨੇ ਦੱਸਿਆ ਵੀ ਤੂੰ ਸੁਪਨਾ ਦੇਖ ਰਿਹਾ ਅਸੀਂ ਤਾਂ ਮੰਨਦੇ ਅਸੀਂ ਜਾਗਦੇ ਹਾਂ ਗੁਰਬਾਣੀ ਕਹਿੰਦੀ ਹੈ ਸੋਪਣ ਜਾਗਣ ਬਹੁ ਪ੍ਰਕਾਰਾ ਇਹ ਤੁਹਾਡਾ ਸੌਣਾ ਜਾਗਣਾ ਹੋਰ ਹੈ ਇੱਕ ਸੌਣਾ ਜੋ ਜਾਗਣਾ ਹੋਰ ਵੀ ਜਿਹੜਾ ਤੁਹਾਨੂੰ ਨਹੀਂ ਪਤਾ ਸੁਪਨਾ ਦੇਖਣ ਵਾਲਿਆਂ ਨੂੰ ਪਤਾ ਨਹੀਂ ਬਹੁ ਪ੍ਰਕਾਰ ਹੈ ਅਸੀਂ ਇੱਕ ਪ੍ਰਕਾਰ ਦਾ ਸੌਣਾ ਜਾਗਣਾ ਜਾਣਦੇ ਹਾਂ ਦੁਨੀਆਵੀ ਲੋਕ ਇੱਕੋ ਜਾਣਦੇ ਹਨ ਤੇ ਗੁਰਬਾਣੀ ਕਹਿੰਦੀ ਹੈ ਸੋਪਣ ਜਾਗਣਾ ਬਹੁ ਪ੍ਰਕਾਰ ਹੈ ਤਾਂ ਕੋ ਗਾਹ ਦੀ ਗੱਲ ਹੈ ਨਾ ਜਦ ਜਾਗਣਾ ਜਾਗਣਾ ਸੁਪਨਾ ਖਤਮ ਹੋ ਜਾਣਾ ਫਿਰ ਸੁਪਨੇ ਜੋ ਸੰਸਾਰ ਹੈ ਨਾ ਸੁਪਨਾ ਖਤਮ ਹੋਣਾ ਸੰਸਾਰ ਹੀ ਖਤਮ ਹੋ ਜਾਣਾ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਣਾ ਸੰਸਾਰ ਆਪੇ ਛੱਡ ਦੇਣਾ ਛੂਟ ਗਈ ਸੰਸਾਰੀ ਕਬੀਰ ਕਹਿੰਦਾ ਛੱਡ ਦਿੱਤੀ ਨਹੀਂ ਕਹਿੰਦਾ ਛੂਟ ਗਈ ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ ਜਦੋਂ ਨਾਮ ਦਾ ਬੱਲਾ ਮਿਲ ਗਿਆ ਨਾਮ ਦਾ ਲੜ ਜਿਹੜਾ ਛੁੱਟਿਆ ਸੀ ਮਿਲ ਗਿਆ ਸੰਸਾਰੀ ਦਾ ਆਪੇ ਛੁੱਟ ਗਈ ਉਸੇ ਹੱਥ 'ਚ ਉਹ ਫੜਿਆ ਸੀ ਉਸੇ ਉਸੇ ਉਹੀ ਸੁਰਤ ਮਾਇਆ ਦੀ ਉਹੀ ਸ਼ਬਦ ਨਾਲ ਜੁੜ ਗਈ ਕਿਸੇ ਨਾਲ ਡੋਰਦਾ ਹੈ ਇੱਧਰ ਬੰਨਿਆ ਹੋਇਆ ਹੈ ਜੇ ਦੂਏ ਪਾਸੇ ਇੱਧਰ ਖੋਲ ਕੇ ਦੂਏ ਪਾਸੇ ਬੰਨਣਾ ਹੈ ਉਹਨੂੰ ਛੂਟ ਗਈ ਸੰਸਾਰੀ ਕਰਦਾ ਅਸੀਂ ਕਹਿੰਦੇ ਸੰਸਾਰ ਛੱਡਣਾ ਔਖਾ ਹੈ ਬਿਲਕੁਲ ਔਖਾ ਕਿਉਂਕਿ ਜਿਹਦੇ ਨਾਲ ਅਸੀਂ ਸੁੱਤ ਨੂੰ ਜੋੜਦੇ ਉਹ ਸਾਡੇ ਕੋਲ ਹੈ ਨਹੀਂ ਤਾਂ ਔਖਾ ਲੱਗਦਾ ਔਖਾ ਤਾਂ ਆਪੇ ਹੀ ਹੈ ਜੋੜੀਏ ਕਾਹਦੇ ਨਾਲ ਉਹ ਚੀਜ਼ ਵਸਤੂ ਹੈ ਨਹੀਂ ਜਿਹੜੀ ਸੁੱਤ ਨੂੰ ਖਿੱਚ ਕੇ ਆਪਣੇ ਨਾਲ ਜੋੜ ਲਵੇ ਨਾਲ ਹੈ ਨਹੀਂ ਜੋ ਹਾਂ ਉਹ ਗੱਲ ਕਰਦੇ ਸੀ ਵੀ ਕਿਵੇਂ ਪਤਾ ਲੱਗੂ ਇੱਕ ਹੈਗਾ ਉਤੇ ਪ੍ਰਥਮੇ ਬਸਿਆ ਸੱਤ ਕਾ ਖੇੜਾ ਸਭ ਤੋਂ ਪਹਿਲਾਂ ਸੱਚਖੰਡ ਵਿੱਚ ਸਾਰੇ ਸੀ ਸੱਤ ਕਾ ਖੇੜਾ ਬਸਿਆ ਹੋਇਆ ਸੀ ਸੱਤ ਕਾ ਖੇੜਾ ਸੀ ਸਾਰਿਆਂ ਦੇ ਅੰਦਰ ਸੱਚ ਪ੍ਰਗਟ ਸੀ ਸਾਰੇ ਗੁਰਮੁਖ ਸੀ ਸਾਰਿਆਂ ਦੇ ਅੰਦਰ ਵਿਗਾਸ ਸੀ ਸਾਰਿਆਂ ਦੇ ਅੰਦਰ ਪਰਮ ਅਨੰਦ ਸੀ ਪਰ ਪਰਮ ਅਨੰਦ ਦੇ ਵਿੱਚ ਤੇੜ ਪੈ ਗਈ ਗ੍ਰਹਿ ਹੋ ਗਿਆ ਭੰਗ ਹੋ ਗਿਆ ਪਰਮ ਅਨੰਦ ਪਰਮ ਅਨੰਦ ਭੰਗ ਹੋ ਗਿਆ ਮਨ ਭੰਗ ਹੋ ਗਿਆ ਜਿਤਨਾ ਜਦ ਮਨ ਭੰਗ ਹੋ ਜਾਂਦਾ ਨੇ ਚਿੱਤ ਨੂੰ ਅੱਡ ਹੋ ਜਾਂਦਾ ਤਾਂ ਪਰਮ ਅਨੰਦ ਵੀ ਭੰਗ ਹੋ ਜਾਂਦਾ ਹੈ ਜਿਨ੍ਹਾਂ ਦੇ ਘਰ 'ਚ ਕਲੇਸ਼ ਪੈ ਜਾਂਦਾ ਆਨੰਦ ਉੱਥੇ ਕਿੱਥੇ ਰਹਿੰਦਾ ਪ੍ਰਥਮੇ ਵਸਿਆ ਸਤਕਾ ਖੇੜਾ ਤ੍ਰਿਤੀਏ ਵਿੱਚ ਕੁਛ ਪਿਆ ਦੁਤੇੜਾ ਦੋ ਹੋ ਗਏ ਤੇੜ ਪੈ ਗਈ ਚੇਤਰ ਮਨ ਤੇੜ ਪੈ ਫੇਰ ਆ ਗਿਆ ਦੁਆਪਰ ਤੇੜ ਦਾ ਇਲਾਜ ਕੀ ਹੈ ਫਿਰ ਕਿਹਾ ਵੀ ਤੇੜ ਤਾਂ ਪੈ ਗਈ ਇਹਦਾ ਇਲਾਜ ਕਿਵੇਂ ਕੀਤਾ ਜਾਵੇ ਮੈਂ ਪੈਦਾ ਹੋ ਗਈ ਮੈਂ ਇਹਨੂੰ ਮਹਦੂਦ ਕਰ ਦਿੱਤਾ ਗਿਆ ਮੈਂ ਮਹਦੂਦ ਲਿਖਾਇਆ ਖਸਮੇ ਕੇ ਦਰ ਜਿਹੜੇ ਵੀ ਭੰਗ ਹੋਇਆ ਜਿਨ੍ਹਾਂ ਦਾ ਮਾਨੋ ਅੰਡ ਰੂਪ ਚ ਆਂਡੇ ਦੇ ਰੂਪ ਚ ਬੀਜ ਰੂਪ ਚ ਹੋ ਗਏ ਬਿਰਸ਼ ਰੂਪ ਚ ਨਹੀਂ ਰਹੇ ਉਹਨਾਂ ਰੂਪ ਕੋਈ ਹੀ ਬਿਰਸ਼ ਰੂਪ ਨੂੰ ਪ੍ਰੈਸ ਕਰਕੇ ਆਂਡੇ ਚ ਪਾਤਾ ਪ੍ਰੈਸ ਕਰਕੇ ਪ੍ਰੈਸ ਕੀਤਾ ਹੁੰਦਾ ਜਿਹੜਾ ਅੰਡੇ ਦਾਣੇ ਚ ਹੁੰਦਾ ਮੈਂ ਮਹਿਦੂਦ ਰਖਾਇਆ ਖਸਮੇ ਕੇ ਕਰ ਕਹਿੰਦੇ ਨੂੰ ਪ੍ਰੈਸ ਕਰਕੇ ਛੋਟਾ ਕਰਕੇ ਇਹ ਬਾਬਲ ਉਤਾਰ ਇਹਨੂੰ ਬਾਬਲ ਉਤਾਰ ਕਹਿੰਦੇ ਨੇ ਬੀਜ ਵਿੱਚ ਉਹ ਬਾਬਲ ਹੋਰ ਕਹਿੰਦੇ ਨੇ ਸਰੀਰ ਕਰਕੇ ਕਹਿੰਦੇ ਨੇ ਇਹ ਆਤਮਾ ਕਰਕੇ ਬਾਬਲ ਉਤਾਰ ਬੀਜ ਰੂਪ ਚ ਆ ਗਿਆ ਬੀਜ ਰੂਪ ਦੇ ਵਿੱਚੋਂ ਹੁਣ ਇਹਨੂੰ ਜਨਮ ਲੈਣਾ ਪਊਗਾ ਜਨਮ ਲੈਂਦਾ ਚਲਿਆ ਆਇਆ ਦੁਆਪਰ ਅਰਧੋ ਅਰਧ ਸਮਾਨ ਦੁਤੀਆ द्वितीय ਨੂੰ है ਤ੍ਰਿਤੀਏ ਵਿੱਚ ਭਿਆਦ ਤੇੜਾ तेड़ा द्वितीय अर्धो अर्ध समानो ਸੱਚਖੰਡੋਂ ਤਾਂ ਆ ਗਿਆ ਤੇਤੇ ਚ ਤੇੜ ਪੈ ਗਈ ਔਰ ਦੁਆਪਰ ਜਾ ਕੇ ਗਰਭ ਜਾ ਕੇ ਅੱਧਾ ਤਾਂ ਸਮਾ ਗਿਆ ਮਾਇਆ ਦੇ ਵਿੱਚ ਅੱਧਾ ਰਹਿ ਗਿਆ ਮਾਇਆ ਤੋਂ ਲਿਖੋ ਜਿਹਨੂੰ ਅਸੀਂ ਸਤਗੁਰ ਕਹਿੰਦੇ ਆ ਗੁਰ ਕਹਿੰਦੇ ਆ ਚਿੱਤ ਕਹਿੰਦੇ ਆ ਉਹ ਮਾਇਆ ਤੋਂ ਲਿਖਤਾ ਹਿੱਸਾ ਅਤਾ ਉਹਨੂੰ ਸ਼ੁੱਧ ਮਨ ਵੀ ਕਹਿੰਦੇ ਨੇ ਹਿੰਦੂ ਵਾਸੀਆਂ ਨੂੰ ਸ਼ੁੱਧ ਮਨ ਕਹਿੰਦੇ ਨੇ ਸ਼ੁੱਧ ਆਤਮਾ ਅਸ਼ੁੱਧ ਆਤਮਾ ਇੱਕ ਪਾਸਾ ਸ਼ੁੱਧ ਹੈ ਦਾ ਇੱਕ ਪਾਸਾ ਅਸ਼ੁੱਧ ਹੈ ਜਿਹੜਾ ਅਸ਼ੁੱਧ ਪਾਸਾ ਸੀ ਉਹ ਜੁੜ ਗਿਆ ਮਾਇਆ ਨਾਲ ਜਿਹੜਾ ਸ਼ੁੱਧ ਸੀ ਉਹ ਮਾਇਆ ਨਾਲ ਜੁੜਿਆ ਅਰਧੋ ਅਰਧ ਸਮਾਨਾ ਆ ਸਰੀਰ ਵੀ ਅੱਧਾ ਅਧੂਰਾ ਹੈ ਆਤਮਾ ਤੋਂ ਬਿਨਾ ਆਤਮਾ ਅਧੂਰੀ ਹੈ ਸਰੀਰ ਤੋਂ ਬਿਨਾ ਸਰੀਰ ਤੋਂ ਬਿਨਾ ਆਤਮਾ ਨਹੀਂ ਕੁਝ ਕਰ ਸਕਦੀ ਆਤਮਾ ਤੋਂ ਬਿਨਾ ਸਰੀਰ ਨਹੀਂ ਕੁਝ ਕਰ ਸਕਦਾ ਦੋ ਇੱਕ ਦੂਏ ਦੇ ਪੂਰਕ ਨੇ ਦੋਏ ਰਲ ਕੇ ਇੱਕ ਹੈ ਇਸ ਕਰਕੇ ਅਰਧੋ ਅਰਧ ਸੁਣਨਾ ਨੂੰ ਕਿਹਾ ਹੈ ਅਧਿਆਤਮਾ ਅੱਧੀ ਮਾਇਆ ਹੈ ਮਾਇਆ ਆਤਮਾ ਮੇਰਾ ਕੁਝ ਨਹੀਂ ਕਰ ਸਕਦੀ ਇਹ ਤਾਂ ਮਿੱਟੀ ਦੀ ਪ੍ਰੂਤੀ ਹੁਣ ਇੱਥੇ ਇਸ ਅਵਸਥਾ ਚ ਅਰਧਵਰ ਸਮਾਨਾ ਜੇ ਇੱਕ ਹੋ ਜਵੇ ਹੁਣ ਫੇਰ ਇਹ ਜਦ ਇੱਕ ਰਹਿਆ ਤਾਂ ਇੱਕ ਹੋ ਜਾਣਾ ਜਦੋਂ ਕਿਤੇ ਜਨਮ ਲੈਣ ਤੇ ਬਾਅਦ ਇਹਨੂੰ ਗੁਰਮਤ ਮਿਲ ਜਵੇ ਗੁਰਬਾਣੀ ਨੂੰ ਮੰਨ ਲਵੇ ਗੁਰ ਕਾ ਉਪਦੇਸ਼ ਮੰਨ ਲਵੇ ਉਹਨੂੰ ਕਮਾ ਲਵੇ ਜਬਾ ਜਾਪ ਜਪ ਲਵੇ ਆਤਮ ਚੀਨ ਲਵੇ ਫਿਰ ਇੱਕ ਹੋ ਕੇ ਰਹੇ ਫਿਰ ਇੱਕ ਲੈ ਕੀ ਹੁੰਦਾ ਸਾਰੀ ਹਿਸਟਰੀ ਦੱਸਦੀ ਰਾਜਾ ਰਾਮ ਦੀ ਕਹਾਣੀ ਕੁਝ ਲੋਕ ਦੱਸਦੀ ਕਬੀਰ ਨੂੰ ਇਹ ਰਾਜਾ ਰਾਮ ਦੀ ਕਹਾਣੀ ਨਾ ਸੰਜੋਗ ਤੋਂ ਲੈ ਕੇ ਤ੍ਰੇਤਾ ਦੁਆਪਰ ਕਲਯੁਗ ਸਾਰੀ ਦੱਸਦੀ ਤਾਂ ਉਹਨੇ ਕਹਾਦੀ ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ ਅੰਤਰਜੋਤ ਗਿਆਨ ਪ੍ਰਕਾਸ਼ਾ ਕਿਨ ਗੁਰਮੁਖ ਫਿਰਲੇ ਜਾਣੀ ਇਹ ਗੱਲ ਕਿਸੇ ਗੁਰਮੁਖ ਫਿਰਲੇ ਨੇ ਜਾਣੀ ਹੈ ਇੱਥੇ ਤਾਂ ਇੱਟ ਚੱਕੀ ਦੇ ਪ੍ਰਚਾਰਕ ਨਿਕਲਦਾ ਤੇ ਪ੍ਰਚਾਰ ਤਾਂ ਗਲਤ ਭਾਈ ਹੋਣਾ ਹੀ ਸੀ ਕਿਉਂ ਨਿਕਲਦਾ ਕਿਉਂਕਿ ਧਰਮ ਧੰਦਾ ਬਣ ਚੁੱਕਾ ਬੜੀ ਵਾਰ ਕਿਹਾ ਸੀ ਪੰਡਤ ਨੂੰ ਬੜੀ ਨਿੰਦਿਆ ਕੀਤੀ ਸੀ ਧਰਮ ਨੂੰ ਜਿਨ੍ਹਾਂ ਨੇ ਧੰਦਾ ਬਣਾਇਆ ਗੁਰਬਾਣੀ ਦੇ ਪਰ ਅਸੀਂ ਤਾਂ ਆਪ ਬਣਾ ਲਿਆ ਧਰਮ ਨੂੰ ਧੰਦਾ ਜਦੋਂ ਧਰਮ ਧੰਦਾ ਬਣ ਜਾਂਦਾ ਹੈ ਆ ਹਾਲਤ ਹੁੰਦੀ ਹੁੰਦੀ ਹੈ ਧੰਦੇ 'ਚ ਲੱਗਿਆ ਹੋਇਆ ਜਿਹੜਾ ਆਦਮੀ ਹੈ ਉਹ ਪੰਡਤ ਹੁੰਦਾ ਉਹਨੂੰ ਪੰਡਤ ਵਿਦਵਾਨ ਕਹਿੰਦੇ ਪੁਜਾਰੀ ਕਹਿ ਲੋ ਪੰਡਤ ਕਹਿ ਲੋ ਵਿਦਵਾਨ ਕਹਿ ਲੋ ਉਹ ਧਾਰਮਿਕ ਆਦਮੀ ਨਹੀਂ ਹੁੰਦਾ ਉਹ ਧੰਦਾ ਹੁੰਦਾ ਉਹਦਾ ਉਹਦੀ ਤਾਂ ਰੋਜੀ ਰੋਟੀ ਹੈ ਉਹਦੇ ਚ ਉਹ ਕਹਿਣਗੇ ਗੁਰਦਾਲੇ ਕਾਲੇ ਕਹਿਣਗੇ ਇਹ ਗੱਲ ਨਾ ਤੂੰ ਕਹਿ ਨਹੀਂ ਕਹਿੰਦਾ ਵਿਚਾਰਾ ਉਹਦੀ ਨੌਕਰੀ ਚਲੀ ਜਾਊ ਮਜਬੂਰੀ ਉਹਦੀ ਧੰਦਾ ਧੰਦੇ ਜ ਲੱਗੇ ਹੋਏ ਆਦਮੀ ਉਹ ਗੱਲ ਕਹਿੰਦੇ ਨੇ ਜਿਹਨੂੰ ਸੰਗਤ ਕਹਿੰਦੀ ਹੈ ਵੀ ਇਹ ਕਹਿ ਜਾਂ ਨਾ ਕਹਿ ਜਿਹੜੇ ਧੰਦੇ ਤੋਂ ਬਾਹਰ ਨੇ ਉਹ ਉਹ ਕਹਿੰਦੇ ਨੇ ਜੋ ਗੁਰੂ ਕਹਿੰਦਾ ਅੱਜ ਅਸੀਂ ਪ੍ਰਚਾਰ ਜਿਹੜਾ ਸੰਗਤ ਕਹਿੰਦੀ ਹੈ ਨਾ ਉਹ ਕਰਦੇ ਸੰਗਤ ਗੁਰਮੁਖਾਂ ਦੀ ਹੈ ਗੁਰਮੁਖ ਦਾ ਬਣਨਾ ਹੈ ਅਸੀਂ ਗੁਰਮੁਖ ਬਣਨ ਨੂੰ ਤਿਆਰ ਨਹੀਂ ਸਾਖਤਾਂ ਦੇ ਚੇਲੇ ਨੇ ਸਾਰੇ ਸੰਤ ਸਾਖਤ ਨੇ ਸਾਰੇ ਕੋਈ ਕਿਤੇ ਜੁੜਿਆ ਹੈ ਕੋਈ ਕਿਤੇ ਜੁੜਿਆ ਹੈ ਡੇਰੇਦਾਰ ਸਾਰੇ ਸਾਖਤ ਨੇ ਡੇਰੇਦਾਰ ਵੀ ਸਾਰੇ ਉਹ ਜਿਹੜੀ ਡੋਨੇਸ਼ਨਾਂ ਦੀ ਗੱਲ ਕਰਦੇ ਨੇ ਧੰਦਾ ਉਹ ਵੀ ਜਿੱਥੇ ਮਾਇਆ ਦੀ ਗੱਲ ਆ ਗਈ ਨਾ ਧਰਮ 'ਚ ਇਸ ਧਰਮ 'ਚ ਘੱਟੋ ਘੱਟ ਸੱਚ ਦੇ ਧਰਮ 'ਚ ਉੱਥੇ ਧੰਦਾ ਬਣ ਜਾਂਦਾ ਬਸ ਉੱਥੇ ਧੰਦਾ ਇਹ ਅਵਲ ਬੋਲਣੇ ਇਹਨਾਂ ਦਾ ਵਪਾਰ ਵੀ ਉਸੇ ਰੇਟ ਤੇ ਹੋਊ ਜਿਹੜੇ ਰੇਟ ਤੇ ਆਏ ਨੇ ਬੋਲ ਕੋਲ ਅਮੁੱਲ ਵਪਾਰ ਜਦੋਂ ਵਪਾਰ 'ਚ ਮੁੱਲ ਪੈ ਗਿਆ ਨਾ ਫਿਰ ਇਹ ਧਰਮ ਧੰਦਾ ਬਣ ਗਿਆ ਜੇ ਪ੍ਰਚਾਰਕ ਦਾ ਮੁੱਲ ਪੈ ਗਿਆ ਫਿਰ ਤਾਂ ਧੰਦਾ ਬਣ ਗਿਆ ਨਗਰ ਨਹੀਂ ਖਰੀਦਿਆ ਗਿਆ ਕਿਸੇ ਤੇ ਬਹੁਤ ਬੈਠੇ ਤੇ ਬੰਦੇ ਖਰੀਦਣ ਵਾਲੇ ਨਾਲ ਗੁਰੂ ਵੀ ਤੂੰ ਗੱਲ ਨਾ ਕਹਿ ਨਹੀਂ ਬੰਦੇ ਕੋਈ ਵੀ ਨਹੀਂ ਖਰੀਦਦਾ ਜਦ ਨਹੀਂ ਖਰੀਦਦਾ ਸੱਚ ਦਾ ਜਿਹੜਾ ਸੀ ਨਾ ਸੱਚ ਤੇ ਪਹਿਰਾ ਦੇਣਾ ਸਚਿਆਰਾ ਕਹਿ ਲੋ ਸਚਿਆਰਾ ਖਰੀਦਿਆ ਨਹੀਂ ਜਾ ਸਕਦਾ ਕਿਉਂਕਿ ਦੁਨੀਆ ਦੀ ਵਡਿਆਈ ਜਿਹੜੀ ਹੈ ਉਹਦੇ ਬਾਰੇ ਵੀ ਉਹਨੂੰ ਗਿਆਨ ਹੈ ਦੁਨੀਆ ਕੀ ਹੈ ਮਾਇਆ ਕੀ ਹੈ ਉਹਦੇ ਬਾਰੇ ਵੀ ਉਹਨੂੰ ਗਿਆਨ ਉਹ ਤਾਂ ਗਿਆਨ ਨਹੀਂ ਖਰੀਦਿਆ ਜੋ ਉਹਨੂੰ ਤਾਂ ਪਤਾ ਸਾਰਾ ਉਹਨੂੰ ਸਾਰਾ ਚਾਨਣ ਹੋਇਆ ਹੋਇਆ ਵੀ ਮਾਇਆ ਕਿੱਥੇ ਤੱਕ ਹੈ ਕਿੱਥੇ ਤੱਕ ਜਾਂਦੀ ਹੈ ਕੀ ਕਰਦੀ ਹੈ ਜਿੱਥੇ ਤੱਕ ਲੋਕ ਕਹਿੰਦੇ ਨੇ ਵੀ ਕਹਾਂ ਔਲਾਦ ਨੂੰ ਦੇ ਜੀਏ ਦੂਈ ਗੱਲ ਇਹੀ ਹੈ ਨਾ ਅਖੀਰ ਇਹੀ ਆਉ ਵੀ ਪੁਸ਼ਤਾਂ ਨੂੰ ਦੇ ਜੀਏ ਬਣਾ ਕੇ ਇਹੀ ਆਉ ਉੱਥੇ ਉਹਨੂੰ ਪਤਾ ਉਹ ਤਾਂ ਪਹਿਲੇ ਕਹਿੰਦਾ ਤੂੰ ਸੰਗ ਜੋੜ ਅਵਰ ਸੰਗ ਤੋੜੀ ਉਹ ਤਾਂ ਪਹਿਲੇ ਹੀ ਤੋੜੀ ਹੋਈ ਹੈ ਉਹਨੇ ਕਿਹਨੂੰ ਦੇਖ ਜਾਣੀ ਹੈ ਅੱਛਾ ਉਹਦੇ ਨਾਲ ਤੋੜ ਲਵੇ ਉਹ ਇਹਦੇ ਵਾਸਤੇ ਐਡਾ ਪਾਗਲ ਨਹੀਂ ਹੈ ਉਹ ਜਿਹੜੇ ਤੋੜ ਲਵੇ ਐਡਾ ਪਾਗਲ ਨਹੀਂ ਹੈ ਜਿਹੜੇ ਤੜਵਾ ਦੇ ਲੋਤੇ ਉਹ ਸਭ ਜਾਣਦੇ ਹੁੰਦੇ ਨੇ ਉਹ ਕਿੱਥੇ ਖੜਾ ਹੈ ਕਿੱਥੇ ਖੜੇ ਨੇ ਸੰਗਤ ਦਾ ਅਸਰ ਵੀ ਕਿਸੇ ਹੱਦ ਤੱਕ ਪੈਂਦਾ ਇਹ ਗੱਲ ਨੂੰ ਗੁਰਬਾਣੀ ਭਗਤ ਕਬੀਰ ਜੀ ਉਹ ਕੱਢ ਦਿੰਦੇ ਨੇ ਕਹਿੰਦੇ ਸੰਤ ਨੇ ਛੋੜਿਆ ਸੰਤ ਹੀ ਕੋਟ ਕਮਲੇ ਦਾ ਸੰਤ ਇੱਕ ਪਾਸੇ ਕਰੋੜਾ ਸੰਤ ਨੇ ਇੱਕ ਪਾਸੇ ਕੱਲਾ ਸੰਤ ਹੈ ਕਰੋੜ ਦਾ ਅਸਰ ਉਹਦੇ ਕਿਉਂ ਨਹੀਂ ਪੈਂਦਾ ਤੇ ਸੰਗਤ ਦਾ ਅਸਰ ਤਾਂ ਪੈਣਾ ਚਾਹੀਦਾ ਜ਼ਿਆਦਾ ਨੇ ਜੇ ਸੰਗਤ ਦਾ ਅਸਰ ਪੈਂਦਾ ਹੋਵੇ ਤੇ ਸੱਚ ਪ੍ਰਗਟੇ ਨਹੀਂ ਹੋ ਸਕਦਾ ਕੂੜਿਆਰਾਂ ਦਾ ਸ਼ਹਿਰ ਹੈ ਇਹ ਦੇਸ਼ ਹੈ ਕੂੜਿਆਰਾਂ ਦਾ ਸਾਰਾ ਸਜਾਰਾ ਦਾ ਤੇ ਫਿਰ ਪੈਦਾ ਹੀ ਨਾ ਹੋਵੇ ਉਹ ਵੀ ਕੂੜਿਆਰ ਦੇ ਕੂੜਿਆਰ ਦਾ ਅਸਰ ਪੈਂਦਾ ਹੈ ਉਹਨਾਂ ਵਾਸਤੇ ਹੀ ਪੰਕਤੀ ਹੈ ਇਹ ਪੰਕਤੀ ਸਿਰਫ ਕੂੜਿਆਰਾਂ ਦੇ ਉੱਤੇ ਹੀ ਲਾਗੂ ਹੈ ਸਚਿਆਰਾਂ ਦੇ ਲਾਗੂ ਨਹੀਂ ਹੈ ਜੈਸੀ ਕੋਈ ਸੰਗਤ ਕਰਦਾ ਐਸਾ ਫਲ ਮਿਲਦਾ ਹੈ ਐਸੋ ਹੀ ਫਲ ਪਾਏ ਇਹ ਕੂੜਿਆਰਾਂ ਵਾਸਤੇ ਲਾਗੂ ਹੈ ਮੰਗਦੀ ਸਚਿਆਰਾਂ ਵਾਸਤੇ ਨਹੀਂ ਸਚਿਆਰਾ ਕਿਹਦੀ ਸੰਗਤ ਕਰਦਾ ਹੀ ਨਹੀਂ ਸਚਿਆਰਾ ਕਿਹਦੀ ਕਰਦਾ ਸੰਗਤ ਚਿਹਰੇ ਦੇ ਸੰਗਤ ਦੀ ਹੈ ਉਹ ਤੇ ਫੜ ਪਾਇਆ ਹੋਇਆ ਉਹਨੇ ਉਹਨੂੰ ਫੜ ਵੀ ਮਿਲ ਰਿਹਾ ਥੱਲੇ ਉਹਨੇ ਨਹੀਂ ਕਹਿੰਦੇ ਕਰਨੀ ਤੇ ਛੱਡ ਗਿਆ ਉਹ ਕੱਦਾ ਉਥੇ ਇਹ ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਪਾਏ ਉਹ ਤਾਂ ਨਾਮ ਨਾਲ ਜੁੜਿਆ ਹੋਇਆ ਤੇ ਸੰਗਤ ਹੈਗੀ ਹੈ ਉਹਨੂੰ ਉੱਥੇ ਕੋਈ ਤੋੜ ਲਵੇ ਕਿਉਂ ਨਹੀਂ ਤੋੜ ਸਕਦਾ ਕਿਉਂਕਿ ਉਹਦੇ ਉੱਥੇ ਅਮੁੱਲ ਗੁਣ ਨੇ ਉਹ ਚੀਜ਼ਾਂ ਨੇ ਜਿਹੜੀਆਂ ਬੋਲਣ ਨੂੰ ਨਹੀਂ ਮਿਲਦੀਆਂ ਇੱਥੇ ਉਹਦੇ ਕੋਲ ਉੱਥੋਂ ਮਿਲੀਆਂ ਹੋਈਆਂ ਤੇ ਜਦ ਮੁੱਲ ਹੀ ਨਹੀਂ ਤੋੜੂਗਾ ਤੇ ਕੋਈ ਲਾਲਚ ਕਾਹਦਾ ਦੇਊ ਲਾਲਚ ਤਾਂ ਮੁੱਲ ਦਾ ਹੀ ਹੁੰਦਾ ਨਾ ਤੇ ਮੁੱਲ ਹੀ ਨਹੀਂ ਉਹਦਾ ਕੋਈ ਸੰਸਾਰ 'ਚ ਜਪ ਵੱਖਰਾ ਕਿਸਮ ਦਾ ਹੋ ਗਿਆ ਸਾਡਾ ਜਿਹੜਾ ਜਪ ਦੂਜਿਆਂ ਦਾ ਉਹਦੇ ਵਾਸਤੇ ਜਿਹੜੀਆਂ ਉਪਲਬਧੀਆਂ ਨੇ ਉਹ ਨਿਹਰਾ ਝੂਠ ਹੈ ਉਹ ਕੁਰਬਾਨੀ ਝੂਠ ਹੁੰਦੀ ਹੈ ਸਿਮਰਤ ਵੇਦ ਪੁਰਾਣ ਪਕਾਰਨ ਉਹਦੀਆਂ ਨਾਮ ਬਿਨਾ ਨਾਮ ਹੈ ਹੀ ਨਹੀਂ ਨਾਮ ਦੀ ਕੋਈ ਗੱਲ ਬਾਕੀ ਕੀ ਹੈ ਜੇ ਸੱਚ ਨਹੀਂ ਹੈ ਨਾਮ ਹੁੰਦਾ ਸੱਚ ਜੇ ਨਾਮ ਨਹੀਂ ਹੈ ਫਿਰ ਬਾਕੀ ਝੂਠੇ ਹਨ ਸਭ ਕੂੜ ਗਾਲੀ ਕੁਛ ਨਾਮ ਬਿਨਾ ਸਭ ਕੂੜ ਗਾਲੀ ਕੁਛ ਜੇ ਨਾ ਝੂਠ ਬੋਲੀਏ ਨਾ ਜਿਹੜਾ ਧਰਮ ਸੱਚ ਨਹੀਂ ਨਾ ਹੁੰਦਾ ਜੇ ਕੋਈ ਕਹਾਣੀ ਅਸੀਂ ਕਹਾਣੀ ਹੋਵੇ ਨਾ ਝੂਠੀ ਇੱਕ ਝੂਠ ਬੋਲ ਕੇ ਹਜ਼ਾਰ ਝੂਠ ਹੋਰ ਬੋਲਣਾ ਪੈਂਦਾ ਫਿਰ ਵੀ ਸੱਚ ਨਹੀਂ ਬਣਦਾ ਇਹ ਹਜ਼ਾਰਾਂ ਝੂਠ ਬੋਲ ਦੇਣਾ ਹੈ ਹਜ਼ਾਰਾਂ ਸਾਖੀਆਂ ਬਣਾ ਦੇਣ ਝੂਠ ਨੇ ਝੂਠੇ ਰਹਿਣਾ ਜਾਂ ਸੱਚ ਧਰਮ ਪ੍ਰਗਟ ਹੋਣਾ ਸਾਰੇ ਝੂਠ ਨੂੰ ਕਰ ਦੇਣਾ ਹਾਂ ਸੰਸਾਰੀ ਆਦਮੀ ਨਹੀਂ ਨੰਗਾ ਕਰ ਸਕਦੇ ਉਹਨਾਂ ਦੀ ਬੁੱਧੀ ਤੋਂ ਉੱਪਰ ਹੁੰਦਾ ਜਦ ਇਹਨੇ ਪ੍ਰਗਟ ਹੋਣਾ ਸਾਰਾ ਨੰਗਾ ਕਰ ਦੇਣ ਝੂਠ ਬਹੁਤ ਕੁਝ ਸਾਨੂੰ ਵੀ ਕਿਹਾ ਗਿਆ ਬਹੁਤ ਕੁਝ ਸਾਖੀਆਂ ਜੋੜੀਆਂ ਹੋਈਆਂ ਨੇ ਗੁਰੂ ਘਰ ਨਾਲ ਝੂਠੀਆਂ ਉਹੀ ਤਰੀਕਾ ਵਰਤਿਆ ਹੋਇਆ ਬਾਣੀ ਦੇ ਖਿਲਾਫ ਨੇ ਸਾਰੀ ਉਹਨਾਂ ਦਾ ਲੋੜੇ ਨਹੀਂ ਪੈਂਦੀ ਉਹ ਸਾਕੇ ਇਸ ਤਰੀਕੇ ਨਾਲ ਜੋੜਦੀਆਂ ਕਿ ਆਮ ਆਦਮੀ ਹੌਸਲਾ ਨਹੀਂ ਕਰ ਸਕਦਾ ਉਹਨਾਂ ਦਾ ਵਿਰੋਧ ਕਰਨ ਦਾ ਚਾਹੇ ਉਹਨੂੰ ਪਤਾ ਵੀ ਹੋਵੇ ਕਿ ਗੁਰਬਾਣੀ ਇਹ ਨਹੀਂ ਕਹਿੰਦੀ ਉਹ ਸੰਗਤ ਤੋਂ ਡਰਦਾ ਮਨਮੁਖਾ ਤੋਂ ਡਰਦਾ ਹੀ ਨਹੀਂ ਇਹ ਗੱਲ ਕਹਿੰਦਾ ਕਿ ਜੋ ਨਿਰਭੈ ਅਵਸਥਾ 'ਚ ਪਹੁੰਚਿਆ ਨਹੀਂ ਉਹ ਗੱਲ ਦਾ ਖੰਡਨ ਉਹ ਕਰ ਸਕਦਾ ਜਿਹੜਾ ਨਿਰਭੈ ਅਵਸਥਾ 'ਚ ਪਹੁੰਚ ਗਿਆ ਹੋਵੇ ਜਾਂ ਨਾਨਕ ਨਿਰਭੈ ਅਵਸਥਾ 'ਚ ਪਹੁੰਚਿਆ ਜਦ ਮੂਰਤੀ ਪੂਜਾ ਦਾ ਖੰਡਨ ਕਰਦਾ ਮਜ਼ਾਕ ਦੀ ਗੱਲ ਨਹੀਂ ਹੈ ਕੋ ਕਬੀਰੇ ਕਹਿੰਦੇ ਪਾਤੀ ਤੋੜੇ ਮਾਲ ਨਹੀਂ ਪਾਤੀ ਪਾਤੀ ਜਿਓ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਜਿਓ ਉਸੇ ਪਾਹਨ ਨੂੰ ਪੂਜਦਾ ਸੀ ਕਬੀਰ ਕਿਸੇ ਵੇਲੇ ਜਾਂ ਮਾਲਾ ਫੇਰਦਾ ਸੀ ਉਸੇ ਪਾਹਨ ਨੂੰ ਕਬੀਰ ਦਾ ਗੁਰੂ ਪੂਜਦਾ ਸੀ ਉਸੇ ਪਾਸ ਨੂੰ ਕਹਿ ਰਿਹਾ ਨਿਰਜੀਵ ਨਿਰਜੀਵ ਇਹ ਮਜ਼ਾਕ ਗੱਲ ਨਹੀਂ ਹੈ ਕਹਿ ਦੇਣੀ ਅਸੀਂ ਇਹਨੂੰ ਹਲਕਾ ਜਿਹਾ ਲਿਆ ਹੋਇਆ ਭਗਤਾਂ ਨੇ ਗੱਲ ਕਰਤੀ ਫਿਰ ਉਹਨਾਂ ਦੇ ਸ਼ਹਿਰ 'ਚ ਕਹਿ ਦੇਵੇ ਇੱਕ ਮਾਮੂਲੀ ਗਰੀਬ ਜਲਾਹਾ ਕਹਿ ਦੇਵੇ ਇਹ ਗੱਲ ਸੋ ਪਾਹ ਨਿਰਜੀਵ ਭੂਲੀ ਮਾਰਣੀ ਆਏ ਹੋ ਸਤਗੁਰ ਜਾਗਦਾ ਹੈ ਤੇ ਨਵੀਂ ਗੱਲ ਦੱਸ ਰਿਹਾ ਤੂੰ ਅੱਜ ਉਹੀ ਨਵੀਂ ਗੱਲ ਨੂੰ ਅੱਜ ਅਸੀਂ ਹੋਰ ਤਰੀਕੇ ਨਾਲ ਕਰਤਾ ਜਿਹੜੀ ਕਬੀਰ ਨੇ ਕੁਝ ਗੱਲ ਕਹੀਆਂ ਹੋਈਆਂ ਨੇ ਬਾਬਰ ਅਖਰੀ ਦੇ ਵਿੱਚ ਉਹ ਅੱਜ ਅਸੀਂ ਉਹਨਾਂ ਨੂੰ ਉਲਟ ਕੇ ਉਹ ਤੋਂ ਉਲਟ ਫੈਸਲੇ ਕੀਤੇ ਹੋਏ ਨੇ ਫਿਰ ਉਹਨਾਂ ਦੀ ਗੱਲ ਜਦੋਂ ਉਹਦਾ ਚੈਪਟਰ ਉਹ ਫਿਰ ਕਰਾਂਗੇ ਉਹ